ਸ਼ਲੋਕ ਖਾਤ ਪੀਤ ਖੇਲਤ ਹਸਤ ਭਰਨੇ ਜਨਮ ਅਨੇਕ ਭੌਜਲ ਤੇ ਕਾਢੂ ਪ੍ਰਭੂ ਨਾਨਕ ਤੇਰੀ ਤੇ ਖਾਤ ਪੀਤ ਖੇਲਤ ਹਸਤ ਭਰਨੇ ਜਨਮ ਅਨੇਕ ਅਨੇਕਾਂ ਜਨਮ ਲਏ ਨੇ ਸੰਭਵ ਭਵਜਲ ਚਾਕੇ ਭਵਜਲ ਕਹੋ ਤੁਸੀਂ ਭਵ ਸਾਗਰ ਚਾਹੇ ਇਹ ਕਾ ਚੋਲੇ ਬਦਲੇ ਨੇ ਇੱਥੇ ਆ ਕੇ ਕਿਉਂ ਬਦਲੇ ਨੇ ਮਨ ਨੂੰ ਕਲੰਕ ਲੱਗਿਆ ਹੋਇਆ ਖੋਟ ਪਈ ਹੋਈ ਆ ਉਹਨੂੰ ਦੂਰ ਕਰਨ ਵਾਸਤੇ ਮਨ ਦਾ ਕਲੰਕ ਧੋਣ ਵਾਸਤੇ ਆਇਆ ਉਹ ਰਹੇ ਜਿਹਨੂੰ ਤਾਂ ਲੱਗਿਆ ਪਤਾ ਸਮਝ ਆ ਗਈ ਹੁਣ ਸਮਝ ਆਈ ਤੋਂ ਬਾਅਦ ਇਹ ਗੱਲ ਕਹਿ ਰਹੇ ਸਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਨਾਨਕ ਤੇਰੀ ਟੇਕ ਨਾਨਕ ਨੂੰ ਤੇਰੀ ਟੇਕ ਤੇਰਾ ਹੀ ਆਸਰ ਮੈਨੂੰ ਵੇਲ ਜੋ ਕੱਢ ਰਿਹਾ ਕੀ ਸਾਡੀ ਇਹ ਮੰਗ ਹੈ ਸਿੱਖਾਂ ਦੀ ਕੋ ਗੁਰੂ ਤੋਂ ਇਹੀ ਮੰਗ ਹੈ ਕਿਸੇ ਦੀ ਇੱਥੋਂ ਹੀ ਸਿੱਖੀ ਦੂਜੀਆਂ ਮਤਾਂ ਨੂੰ ਅਲੱਗ ਹੁੰਦੀ ਹੈ ਜੇ ਇਹ ਮੰਗਾ ਫਿਰ ਸਿੱਖਾ ਜੇ ਇਹ ਮੰਗ ਨਹੀਂ ਫਿਰ ਭਵਜਲ ਚ ਰਹਿਣਾ ਚਾਹੁੰਦਾ ਨਾ ਤਾਂ ਉਹ ਭਵਜਲ ਨੂੰ ਭਵਜਲ ਮੰਨਦਾ ਨਾ ਉਹਨੂੰ ਕਿਸੇ ਨੇ ਦੱਸਿਆ ਇਹ ਭਵਜਲ ਹੈ ਭਵਜਲ ਦੇ ਵਿੱਚ ਰਹਿੰਦਾ ਹੋਇਆ ਇਸ ਸੁਖ ਚਾਹੁੰਦਾ ਸੰਸਾਰਿਕ ਸੁਖ ਚਾਹੋ ਸੁਖ ਭਵ ਜਲ ਚ ਹੁੰਦਾ ਹੀ ਨਹੀਂ ਹੋਈ ਨਹੀਂ ਸਕਦਾ ਇਹ ਇਹਨੂੰ ਫਿਰ ਕਿਸੇ ਨੇ ਗਲਤ ਦੱਸਿਆ ਐ ਭਾਵ ਜਲ ਦੇ ਵਿੱਚ ਸੁਖ ਹੁੰਦਾ ਹੈ ਜਾਂ ਕਿਸੇ ਨੇ ਦੱਸਿਆ ਉਹ ਗਲਤ ਦੱਸਿਆ ਗਲਤ ਦੱਸਣ ਵਾਲੇ ਬਹੁਤ ਨੇ ਚੋਰ ਹਰਾਮ ਖੋਰ ਗਲਤ ਪੜਾਈ ਪੜਾਤੀ ਜਿਹੜੀ ਗਲਤ ਪੜਾਈ ਹੈ ਉਸੇ ਦਾ ਨਾਮ ਦੁਰਮਤ ਹੈ ਪੁੱਠੀ ਪੜ੍ਹਾਈ ਪੜਾ ਲੈਣੀ ਪੁੱਠੀ ਮਤ ਦੇ ਦੇਣੀ ਉਹਦਾ ਨਾਮ ਦੁਰਮਤ ਹੈ ਔਰ ਜਿਹੜੀ ਅਕਲ ਪੁੱਠੀ ਨੂੰ ਨਹੀਂ ਸਮਝਦੀ ਪੁੱਠੀ ਨੂੰ ਚੰਗਾ ਸਮਝ ਕੇ ਮੰਨ ਲੈਂਦੀ ਹੈ ਮਤ ਨੂੰ ਉਹ ਕਬੁੱਧ ਹੈ ਬੁੱਧ ਨਹੀਂ ਉਹ ਕਬੁੱਧ ਹੈ ਪੁੱਠੀ ਬੁੱਧ ਹੁਣ ਪੁੱਠੀ ਬੁੱਧ ਤੋਂ ਗੁਰਬਾਣੀ ਸਾਡੀ ਪਹਿਲਾਂ ਤਾਂ ਬੁੱਧ ਨੂੰ ਸਿੱਧੀ ਕਰਦੀ ਇਹ ਤੋਂ ਸਮਝ ਗੱਲ ਗੱਲ ਸਮਝ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਦੀ ਹੈ ਤੜਫੂ ਤੂੰ ਅਮਰਤ ਤੋਂ ਬਾਹਰ ਨਿਕਲਿਆ ਇਹ ਆਤਮਾ ਤੇਰੀ ਤੜਫਦੀ ਤਾਂ ਹੈ ਇਹ ਪੱਠੀ ਹੈ ਪੱਠੀ ਦੇ ਵਿੱਚ ਮੱਛੀ ਨੂੰ ਪਾਣੀ ਤੋਂ ਬਾਹਰ ਮੱਛੀ ਨੂੰ ਸ਼ਾਂਤੀ ਆ ਜੀ ਜੇ ਪਾਣੀ ਤੋਂ ਬਾਹਰ ਮੱਛੀ ਨੂੰ ਨਹੀਂ ਸ਼ਾਂਤੀ ਆਉਂਦੀ ਤਾਂ ਤੈਨੂੰ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਇਹ ਭਵਜਨ ਤਾਂ ਬਾਹਰ ਹੈ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਦੀ ਹੈ ਸੱਚਖੰਡ ਤੋਂ ਬਾਹਰ ਸੱਚਖੰਡ ਅਮਰਤ ਸਰੋਵਰ ਹੈ ਤੂੰ ਉੱਥੇ ਦੀ ਮੱਛੀ ਆ ਗਈ ਭਵਜਨ ਤੜਫੜਾਈ ਇੱਥੇ ਇੱਥੇ ਕੋਈ ਇਲਾਜ ਨਹੀਂ ਹੈ ਇੱਥੇ ਕੋਈ ਇਲਾਜ ਇੱਥੇ ਵੀ ਤੈਨੂੰ ਨਾਮ ਨਾਲ ਜੋੜ ਦੇਵੇ ਕੋਈ ਇੱਥੇ ਨਾਮ ਨਾਲ ਜੋੜ ਦੇਵੇ ਕੋਈ ਤੈਨੂੰ ਨਾਮ ਨਾਲ ਜੁੜ ਦਾ ਸੁਖ ਇੱਥੇ ਵੀ ਹੈ ਫਿਰ ਹੋਰ ਕੋਈ ਇਲਾਜ ਨਹੀਂ ਇਹ ਹੈ ਗੁਰਬਾਣੀ ਕਹਿੰਦੀ ਸੁਖ ਬਹੁਤਾ ਤਨ ਘਟੇ ਤੇ ਸੁਖ ਨਹੀਂ ਸੁਖ ਨਹੀਂ ਬਹੁਤਾ ਤਨ ਬਹੁਤਾ ਤਨ ਘਟੇ ਤੇ ਸੁਖ ਨਹੀਂ ਨਾਮ ਨਾਲ ਸੁਖ ਨਾਮ ਪਦਾਰਥ ਨਾਲ ਸੁਖ ਜੇ ਤਾਂ ਜੇ ਅਸੀਂ ਇਹ ਨਹੀਂ ਮੰਗਦੇ ਸਾਡੀ ਇੱਛਾ ਨਹੀਂ ਹੈ ਭਵਜਲ ਤੇ ਸਾਡੋ ਪ੍ਰਭੂ ਨਾਨਕ ਤੇਰੀ ਟੇਕ ਫਿਰ ਜਦ ਅਸੀਂ ਸਿੱਖੀ ਦਾ ਜਿਹੜਾ ਮੁੱਦਾ ਹੈ ਨਾ ਸਿੱਖੀ ਦਾ ਮੂਲ ਮੁੱਦਾ ਉਹ ਸਮਝਿਆ ਹੀ ਨਹੀਂ ਲੋਕੀ ਸਿੱਖ ਹੋਣ ਦਾ ਜਿਹੜਾ ਮੂਲ ਮੁੱਦਾ ਹੈ ਸਾਡਾ ਸਿੱਖ ਹੋਣ ਦਾ ਮੂਲ ਮੁੱਦਾ ਕੀ ਸੀ ਅਸੀਂ ਤਾਂ ਮੁੱਦਾ ਹੀ ਨਹੀਂ ਸਮਝਿਆ ਸਿੱਖੀ ਜਿਵੇਂ ਹੋਰ ਲੋਕ ਆਪਣੇ ਆਪਣੇ ਮੰਦਰਾਂ 'ਚ ਜਾ ਕੇ ਮੰਗਦੇ ਨੇ ਆਪਣੇ ਆਪਣੇ ਦੇਵੀ ਦੇਵਤਿਆਂ ਤੋਂ ਮੰਗਦੇ ਨੇ ਐਵੇਂ ਅਸੀਂ ਗੁਰੂ ਘਰ ਚ ਜਾ ਕੇ ਬੋਲਾਂਗੇ ਫਿਰ ਤਾਂ ਵੱਖਰੀ ਮਤ ਕੋਈ ਨਾ ਹੋਈਏ ਜੋ ਹੋ ਰਿਹਾ ਹੈ ਉਹ ਦੂਜੀਆਂ ਮਤਾਂ ਵਾਂਗੂ ਹੋ ਰਿਹਾ ਕਹਿੰਦੇ ਆ ਸਾਡੀ ਮਤ ਨਿਆਰੀ ਨਿਆਰੀ ਦਾ ਤਾਂ ਹੈ ਕਿ ਆਪ ਸਾਡੀ ਡਿਮਾਂਡ ਹੋਵੇ ਜਾਣਦੇ ਹੋਏ ਵੀ ਹੋ ਕੋਈ ਸੌਖੀ ਭਗਤੀ ਹੈ ਕੋਈ ਔਖੀ ਨਹੀਂ ਹੈ ਜਾਣਦੇ ਹੋਏ ਜਾਣ ਬੁੱਝ ਕੇ ਉਹ ਕੇਸ ਵੱਟੀ ਬੈਠੇ ਨੇ ਵੀ ਸੰਗਤ ਟੁੱਟ ਜੂਗੀ ਜੇ ਅਸੀਂ ਇਹ ਪ੍ਰਚਾਰ ਕੀਤਾ ਸੰਗਤ ਨਾਲ ਗੋਲ ਕਾ ਗੋਲ ਕਰਨ ਉਹਨਾਂ ਦੀ ਰੋਟੀ ਹੈ ਅਸਲ ਤੇ ਨਰਕੀ ਜੀਵ ਨੇ ਸਾਰੇ ਉਹ ਵੀ ਉਹ ਜਿਹੇ ਨੇ ਜਿਹੜੇ ਆਗੂ ਵੀ ਉਹ ਜਿਹੇ ਨੇ ਉਹ ਜੀ ਉਹਨਾਂ ਨੂੰ ਸੰਗਤ ਚਾਹੀਦੀ ਹੈ ਸੰਗਤ ਨੂੰ ਉਹ ਜਿਹੇ ਚਾਹੀਦੀ ਚਾਹੀਦੇ ਬਸ ਇਹ ਜਿਹੜੇ ਨੇ ਗੁਰਬਾਣੀ ਦੀ ਗੱਲ ਸਿਰਫ ਬਿਰਲਿਆਂ ਵਾਸਤੇ ਹੈ ਹਨ ਬਿਰਲੇ ਨਾ ਹੀ ਕਰੇ ਗੁਰਬਾਣੀ ਦਾ ਉਪਦੇਸ਼ ਬਿਰਲਿਆਂ ਵਾਸਤੇ ਸਾਰਿਆਂ ਵਾਸਤੇ ਸਾਰਿਆਂ ਨੇ ਮੰਨਣਾ ਨਹੀਂ ਹੈ ਸਾਰਿਆਂ ਵਾਸਤੇ ਹੀ ਪਰ ਜਿਹੜਾ ਮੰਨੂ ਉਹਦੇ ਵਾਸਤੇ ਜਿਹਨੇ ਮੰਨਣਾ ਹੀ ਨਹੀਂ ਉਹਦੇ ਵਾਸਤੇ ਜੇ ਹੋਇਆ ਨਾ ਹੋਇਆ ਤੇ ਬਰਾਬਰ ਹੈ